ਸ਼ਲੋਕ ਸ਼ੇਖ ਫਰੀਦ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਤ ਦਿਹਾੜੇ ਧਨਵਰੀ ਸਾਹੇ ਲੈ ਲਖਾਏ ਮਰਗ ਚ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿਤ ਦਿਹਾੜੇ ਧਨਵਰੀ ਸਾਹੇ ਲੈ ਲਖਾਏ ਜਿੱਦਣ ਸੁਰਤ ਜਿਹੜੀ ਸੀ ਘੇਲ ਲਈ ਗਿਆਨ ਦੇ ਜਿੱਦਣ ਮਤ ਨੇ ਸੁਰਤ ਘੇਲ ਲਈ ਮਤ ਸੁਰਤ ਘੇਰਦੀ ਹੈ ਗੁਰਮਤ ਸੁਰਤ ਘੇਰ ਲੈਂਦੀ ਹੈ ਧਿਆਨ ਘੇਰ ਲੈਂਦੀ ਹੈ ਮਨ ਦਾ ਘੇਰਨਾ ਜਿਹੜਾ ਹੈ ਸੁਰਤ ਦਾ ਘੇਰਨਾ ਕੋਈ ਗੱਲ ਹੈ ਅਕਲ ਮਨ ਨੂੰ ਘੇਰ ਲੈਂਦੀ ਹੈ ਮਤ ਧਿਆਨ ਨੂੰ ਘੇਰ ਲੈਂਦੀ ਹੈ ਗੱਲ ਤਾਂ ਇੱਕੋ ਹੀ ਹੈ ਜੋ ਮਤ ਅਸੀਂ ਲੈਨੇ ਆ ਉਹ ਅਕਲ ਬਣ ਜਾਂਦੀ ਹੈ ਜੋ ਮਤ ਨਵੀਂ ਲੈਨੇ ਨਾ ਅਕਲ ਉਹ ਮਤ ਦੇ ਦੇ ਨੂੰ ਅਕਲ ਦੇ ਦੇ ਕੋਈ ਗੱਲ ਹੈ ਅਕਲ ਸਾਡੇ ਕੋਲ ਹੁੰਦੀ ਹੈ ਮਤ ਨੂੰ ਵੀ ਲਈਦੀ ਹੈ ਜੋ ਨਵੀਂ ਚੀਜ਼ ਆਈ ਹੈ ਮਤ ਹੈ ਜਿਵੇਂ ਇੱਕ ਤਾਂ ਹੁੰਦਾ ਸਾਡਾ ਪ੍ਰੋਫਿਟ ਇੱਕ ਹੁੰਦਾ ਸਾਡਾ ਮੂਲ ਜਿਹੜਾ ਸਾਡੇ ਕੋਲ ਮੂਲ ਹੈ ਪ੍ਰੋਫਿਟ ਉਹ ਚ ਐਡੇ ਹੋਣਾ ਮਤ ਤਾਂ ਪ੍ਰੋਫਿਟ ਹੈ ਜੋ ਅਸੀਂ ਕਮਾਈ ਕੀਤੀ ਹੈ ਜੋ ਕਮਾ ਲਈ ਉਹ ਮਤ ਹੈ ਸਾਡੇ ਕੋਲ ਆਲਰੇਡੀ ਸੀ ਉਹ ਮੂਲ ਹੈ ਉਹ ਬੁੱਧੀ ਹੈ ਪ੍ਰੋਫਿਟ ਮੂਲੇ ਬਣ ਜਾਂਦਾ ਬਾਈ ਪ੍ਰੋਫਿਟ ਮੂਲੇ ਬਣਦਾ ਜਾ ਕੇ ਪ੍ਰੋਫਿਟ ਨੇ ਮੂਲ 'ਚ ਐਡ ਹੋਣਾ ਜਾ ਕੇ ਮਤ ਨੇ ਬੁੱਧ ਦੇ ਵਿੱਚ ਐਡ ਹੋਣਾ ਜਾ ਕੇ ਹਾਂਜੀ ਜਿੱਤ ਦਿਹਾੜੇ ਵਰੀ ਸਾਹੇ ਲੈ ਲਖਾਏ ਜਿੱਤ ਦਿਹਾੜੇ ਵਰੀ ਜਿੱਤਾਂ ਇਹ ਸੁਰਤ ਘੇਰੀ ਗਈ ਟਿਕ ਗਈ ਭਾਈ ਹੁਣ ਤੂੰ ਇਹ ਦਾਇਰੇ 'ਚ ਰਹਿਣਾ ਸੰਤੋਖ ਦੇ ਵਿੱਚ ਸੰਤੋਖ ਦੇ ਦਾਇਰੇ ਤੇ ਬਾਹਰ ਨਹੀਂ ਜਾਣਾ ਵਰੀ ਗਈ ਵਲੀ ਗਈ ਸੁਰਤ ਦੇ ਘੁੰਮਣ ਦਾ ਧਿਆਨ ਤੇ ਘੁੰਮਣ ਦਾ ਦਾਇਰਾ ਇੱਕ ਫਿਕਸ ਕਰਤਾ ਇਹ ਤੋਂ ਬਾਹਰ ਨਹੀਂ ਜਾ ਸਕਦੀ ਲਕਸ਼ਮਣ ਰਾਮਕਾਰ ਦੇ ਵਿੱਚ ਸੁਰਤ ਦੀ ਲਕਸ਼ਮਣ ਰੇਖਾ ਤਾਂ ਮੰਨਦੀ ਹੈ ਰਾਮਕਾਰ ਦੇ ਵਿੱਚ ਸੁਰਤ ਲੈ ਚਾਹ ਗਿਰਦਾ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਵੇ ਵੀ ਜੇ ਤੈਂ ਸੁਖੀ ਰਹਿਣਾ ਤਾਂ ਇਸ ਦਾਇਰੇ ਦੇ ਵਿੱਚ ਵਿਚਰ ਮਾਇਆ ਤੋਂ ਭਜਣਾ ਨਹੀਂ ਪਰ ਮਾਇਆ ਜਿਹੜਾ ਦਾਇਰਾ ਹੈ ਸਾਡਾ ਸੰਤੋਖ ਦੀ ਲਕੀਰ ਹੈ ਉਹਨੂੰ ਟ੍ਰੈਸਪਾਸ ਵੀ ਨਹੀਂ ਕਰਨਾ ਉਹ ਤੋਂ ਬਾਹਰ ਕਿਲੇ ਤੋਂ ਬਾਹਰ ਨਹੀਂ ਜਾਣਾ ਕਿਲੇ ਦੇ ਅੰਦਰ ਅੰਦਰ ਰਹਿਣਾ ਬਾਹਰ ਘੇਰਾ ਪਿਆ ਦੁਸ਼ਮਣ ਦਾ ਤੇ ਕਿਲੇ 'ਚ ਰਹਿਣਾ ਕਿਲੇ ਦੇ ਵਿੱਚ ਸੇਫਟੀ ਹੈ ਕਿਲੇ ਤਾਂ ਘੁੰਮਣਾ ਹੀ ਹੈ ਸਾਰੇ ਘੁੰਮਣੇ ਕਿਲਾ ਬਣਾਇਆ ਇਹ ਕਿਲਾ ਲੋਹਗੜ ਇਹਦਾ ਨੂੰ ਇਸ ਕਿਲੇ ਦਾ ਨੂੰ ਲੋਹਗੜ ਇਹ ਜਿਹੜਾ ਸੰਤੋਖ ਦਾ ਕਿਲਾ ਇਸੇ ਦਾ ਨਾਮ ਲੋਹਗੜ ਹੈ ਲੋਹਗੜ ਉੱਥੇ ਤਾਂ ਉਹ ਬਣਾਇਆ ਸੀ ਸਰਬਲੋ ਜਿਹੜਾ ਇਸੇ ਕਰਕੇ ਹੀ ਹੈ ਸਰਬਲੋ ਤਾਂ ਬਾਹਰ ਹੈ ਇਹ ਸਰਵਨੋ ਦਾ ਕਿਲਾ ਹੈ ਸੰਤੋਖ ਦਾ ਕਿਲਾ ਹਾਂਜੀ ਜਿਸ ਦਿਹਾੜੇ ਧਨਵਰੀ ਜਦੋਂ ਸੁਰਤ ਨੂੰ ਟਿਕਾ ਲਿਆ ਸਾਹੇ ਨਏ ਲਖਾਏ ਸਾਹਬੀ ਵੀ ਲਿਖਿਆ ਗਿਆ ਜਿਵੇਂ ਕਿਸੇ ਲੜਕੀ ਦਾ ਜਦੋਂ ਹੋ ਜਾਂਦਾ ਨਾ ਦਿਨ ਰੱਖ ਦਿੰਦੇ ਵਿਆਹ ਦੇ ਫਿਰ ਉਹਨੂੰ ਥੋੜਾ ਥੋੜਾ ਤੇ ਬਣਾ ਹੋ ਜਾਂਦਾ ਆ ਕੰਮ ਨਹੀਂ ਕਰਨਾ ਉਹ ਨਹੀਂ ਕਰਨਾ ਉਹਨੂੰ ਹੱਥ ਨਹੀਂ ਲਾਉਣਾ ਕੋਈ ਹੱਥਾਂ ਨਾਲ ਜਲ ਜਵੇ ਕੋਈ ਸੱਟ ਲੱਗ ਜਵੇ ਨਾ ਐਵੇਂ ਮੁੰਡੇ ਨੂੰ ਕਰਦੇ ਸੀ ਤਾਂ ਕਿ ਕੋਈ ਵਿਆਹ ਦੇ ਟਾਈਮ ਤੱਕ ਕੋਈ ਵਿਗੜ ਨਾ ਪਏ ਇਸ ਕਰਕੇ ਸੰਤੋਖ ਦੇ ਦਾਇਰੇ ਰਹਿਣ ਦਾ ਮਤਲਬ ਹੈ ਬਈ ਜਿਹੜਾ ਇੱਕ ਹੋ ਕੇ ਉਗਣਾ ਸੰਤੋਖ ਦੇ ਵਿੱਚ ਇੱਕ ਹੋਇਆ ਹੋਇਆ ਮਨ ਮਨੋਚਿਤ ਉਹ ਦਾਇਰੇ ਦਾ ਵਿੱਚ ਮਤਲਬ ਹੈ ਇੱਕ ਹੋਣ ਦਾਇਰੇ 'ਚ ਰਹਿ ਕੇ ਇੱਕ ਨੇ ਦੋਏ ਸੰਤੋਖ ਦੇ ਦਾਇਰੇ ਚ ਮਨ ਅਚੇਤਨ ਤੱਕ ਬਾਹਰ ਗਿਆ ਤਾਂ ਮਨ ਅੱਡ ਹੋ ਗਿਆ ਕਿਲੇ ਦੇ ਵਿੱਚ ਨੇ ਇੱਕ ਕਿਲੇ ਤੋਂ ਬਾਹਰ ਜਾਊ ਫਿਰ ਦੋ ਹੋ ਗਏ ਸਾਹਿਲ ਹੈ ਲਿਖਾਏ ਸਾਹ ਦਾ ਲਿਖਿਆ ਨਾ ਵਿਆਹ ਦਾ ਵਿਆਹ ਦਾ ਸਾਹ ਲਿਖਿਆ ਹੋਇਆ ਬਈ ਹੁਣ ਇੱਕ ਹੋ ਕੇ ਉਗਣਾ ਸ਼ਬਦ ਗੁਰੂ ਨੇ ਪ੍ਰਗਟ ਹੁੰਦੇ ਉਹ ਆਊਗਾ ਮਾਲਕ ਮਾਲਕ ਦਾ ਨੂੰ ਮਾਲਕ ਮਲਕ ਜੇ ਕੰਨੀ ਸੁਣੀ ਦਾ ਮਾਲਕ ਨੂੰ ਮਲਕ ਕਿਹਾ ਹੋਇਆ ਉਹ ਕਹਿੰਦੀ ਸੁਰਤ ਤਾਂ ਅੰਦਰ ਹੈ ਉਹਦੇ ਵਿੱਚ ਕਿਲੇ ਦੇ ਵਿੱਚ ਹੀ ਹੈ ਸਾਹਿਬ ਵੀ ਲਿਖਿਆ ਗਿਆ ਤੇ ਵੀ ਹੁਣ ਵਿਆਹ ਪਾਈ ਕਰ ਦੇਣਾ ਇਹਦਾ ਹੋਊਗਾ ਤਰੀਕ ਨਹੀਂ ਪਾਈ ਮਾਲਕ ਜੇ ਕੰਨੀ ਸੁਣੀ ਦਾ ਜਿਹੜਾ ਮਾਲਕ ਸੁਣਿਆ ਸੀ ਕੰਨੀ ਕੋਈ ਜੋ ਕੰਨੀ ਸੁਣਿਆ ਦੇਖਿਆ ਨਹੀਂ ਹੈ ਉਹ ਦਿਖਾਲੇ ਆਏ ਹੁਣ ਉਹਨੂੰ ਪ੍ਰਗਟ ਹੋਣਾ ਚਾਹੀਦਾ ਸ਼ਬਦ ਗੁਰੂ ਨੂੰ ਪ੍ਰਗਟ ਹੋਣਾ ਚਾਹੀਦਾ ਹੁਕਮ ਨੂੰ ਪ੍ਰਗਟ ਹੋਣਾ ਚਾਹੀਦਾ ਤਾਂ ਕਿ ਉਹਦੇ ਦਰਸ਼ਨ ਕਰ ਲਵਾਂ ਮੈਂ ਉਹਦੇ ਨਾਲ ਉਹਦੇ ਦੇਸ਼ ਨੂੰ ਚਲੇ ਜਾਵਾਂ ਕਹੇ ਕਬੀਰ ਮੁਝੇ ਪਿਆਹੇ ਚਲੇ ਹਾਂ ਪੁਰਖ ਇੱਕ ਭਗਵਾਨਾ ਉਹ ਗੱਲ ਕਹਿ ਰਿਹਾ ਹੈ ਆਪਣੇ ਤਰੀਕੇ ਨਾਲ ਕਹਿ ਰਿਹਾ ਜੇ ਤਾਂ ਕਬੀਰ ਵਾਲੀ ਉਹ ਪੰਕਤੀ ਦਾ ਪਤਾ ਫਿਰ ਤਾਂ ਇਹਦੇ ਅਰਥ ਹੋ ਜਾਣਗੇ ਹੋਰ ਵੀ ਬਹੁਤ ਪੰਕਤੀਆਂ ਨੇ ਇਹਦੇ ਤੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਇਹ ਸਾਰੀਆਂ ਪੰਕਤੀਆਂ ਇਕੱਠੀਆਂ ਹੋ ਕੇ ਕਲੀਅਰ ਕਰਨੀਆਂ ਫਰੀਦ ਕੀ ਕਹਿ ਰਿਹਾ ਫਰੀਦ ਡਿਫਰੈਂਟ ਤਰੀਕੇ ਨਾਲ ਗੱਲ ਕਰ ਰਿਹਾ ਕਹਿ ਰਿਹਾ ਗੱਲ ਉਹੀ ਕਹਿ ਰਿਹਾ ਕਹਿਣ ਦਾ ਐਂਗਲ ਤਰੀਕਾ ਹੋਰ ਹੈ ਕਿਉਂਕਿ ਜੇ ਉਹਦੀ ਨਕਲ ਕਰੇ ਫਿਰ ਤਾਂ ਅਗਲਾ ਕੋਈ ਨਕਲ ਕਰ ਲਈ ਇਤੋਂ ਪਤਾ ਲੱਗਦਾ ਵੀ ਸਾਰੀ ਗੱਲ ਸਮਝ ਕੇ ਕਹਿ ਰਿਹਾ ਸਮਝ ਕੇ ਗੱਲ ਕਹਿ ਰਿਹਾ ਉਹ ਡਿਫਰੈਂਟ ਤਰੀਕੇ ਨਾਲ ਜਾਣ ਕੇ ਕਹਿ ਰਿਹਾ ਤਾਂ ਕਿ ਉਹ ਸਮਝ ਦੂਜੇ ਨੂੰ ਪਤਾ ਲੱਗੇ ਵੀ ਉਹ ਸਮਝ ਚੁੱਕਿਆ ਗੱਲ ਬੁੱਝ ਲਈ ਉਹ ਬੁੱਝ ਕੇ ਕਹਿ ਰਿਹਾ ਹਾਂਜੀ ਜਿੰਦ ਨਿਮਾਣੀ ਕੱਢੀ ਐ ਹੱਡਾ ਕੂ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ ਇੱਕ ਹੋਰ ਕਹਿੰਦਾ ਅਗਲੀ ਵੀ ਜੇ ਸਾਹ ਲਿਖਿਆ ਹੋਇਆ ਸਾਹ ਲਿਖਣ ਦੀ ਸ਼ਰਤ ਸੀ ਇਹ ਵੀ ਤੈਂ ਬਾਹਰ ਨਹੀਂ ਜਾਣਾ ਸੰਤੋਖ ਦਾ ਦਾਇਰਾ ਟ੍ਰੈਸਪਾਸ ਨਹੀਂ ਕਰਨਾ ਸੰਤੋਖ ਦਾ ਦਾਇਰੇ ਤੋਂ ਬਾਹਰ ਨਹੀਂ ਜਾਣਾ ਰਾਮਕਾਰ ਨੂੰ ਤੋਂ ਪਰੇ ਨਹੀਂ ਜਾਣਾ ਰਾਮਕਾਰ ਤੋਂ ਬਾਹਰ ਨਹੀਂ ਜਾਣਾ ਜੇ ਰਾਮਕਾਰ ਤੋਂ ਬਾਹਰ ਚਲੇ ਗਏ ਸਾਹ ਕੈਨਸਲ ਹੋ ਗਿਆ ਫਿਰ ਕੈਨਸਲ ਹੋ ਗਿਆ ਜਿੰਦ ਨੂੰ ਇਹ ਸਮਝਾ ਕੇ ਰੱਖਿਆ ਹੋਇਆ ਕਾਲੀ ਪੈਂਦੀ ਆ ਨਾ ਵੀ ਮੂੰਹ ਦਿਖਾ ਲਿਆ ਉਧਰ ਮੂੰਹ ਦਿਖਾ ਲਿਆ ਕਾਲੀ ਹੈ ਵੀ ਦੇਖ ਪਾਸ ਨਾ ਕਰਦੀ ਸੰਤੋਖ ਦਾ ਦਾਇਰਾ ਨਾ ਛੱਡ ਕੇ ਬਾਹਰ ਚਲੀ ਗਈ ਸਾਹ ਲਿਖਿਆ ਹੋਇਆ ਇੰਤਜ਼ਾਰ ਕਰਨਾ ਪਊਗਾ ਟਾਈਮ ਦਾ ਕਹਿੰਦੇ ਜੇ ਸਾਹ ਲਿਖੇ ਨਾ ਚੱਲੀ ਤੂੰ ਜਿੰਦਨ ਮਾਣੀ ਕਟਿਆ ਫੇਰ ਕਿਹੜਾ ਤੈਨੂੰ ਫੇਰ ਕਿਹੜਾ ਤੈਨੂੰ ਬਚ ਜਾਉ ਜਿੱਥੇ ਤੂੰ ਜਾਣ ਨੂੰ ਫਿਰਦੀ ਹੈ ਮਾਇਆ 'ਚ ਉਤੋਂ ਫੇਰ ਤੈਨੂੰ ਕੱਢ ਕੇ ਛੱਡ ਦੇਣਾ ਅਗਲਿਆਂ ਨੇ ਉੱਥੇ ਕਿਹੜਾ ਤੈਨੂੰ ਹਮੇਸ਼ਾ ਵਾਸਤੇ ਛੱਡ ਦੇਣਾ ਸਿੱਟਣਾ ਇੱਥੇ ਹੀ ਹੈ ਕੱਢ ਕੇ ਸਿੱਟਣਾ ਐਸੇ ਘਰ 'ਚ ਫੇਰ ਵੀ ਉਤੋਂ ਤੈਨੂੰ ਫੇਰ ਕੱਢ ਕੇ ਇੱਥੇ ਹੀ ਵਾਲਣਾ ਜਦ ਆਉਣਾ ਉਤੋਂ ਵੀ ਇੱਥੇ ਹੀ ਆਉਣਾ ਸੌ ਕੇ ਕਿੱਥੇ ਜਾਂਦੇ ਨੇ ਉੱਥੇ ਜਾਂਦੇ ਜਿੱਥੇ ਹੁਣ ਬੈਠੀ ਹੈ ਸੁਰਤ ਜਾਂ ਸੌ ਜਾਂਦਾ ਜਾਂ ਮਰ ਜਾਂਦਾ ਇਸੇ ਘਰ ਚ ਆਉਂਦਾ ਉਦੋਂ ਬੇਹੋਸ਼ ਹੁੰਦਾ ਹੁਣ ਬਾਹੋਸ਼ ਹੈ ਹੁਣ ਹੋਸ਼ ਨਾ ਬੈਠਾ ਫਿਰ ਬੇਹੋਸ਼ ਹੋ ਕੇ ਬੈਠੂ ਜਿੰਦੂ ਨੇ ਸਮਝਾ ਰਿਹਾ ਜਿੰਦੂ ਨੂੰ ਵੀ ਜੇ ਤੂੰ ਨਾ ਚੱਲੀ ਸਾਹ ਕੇ ਫੇਰ ਕਿਹੜਾ ਤੈਨੂੰ ਮਾਇਆ 'ਚ ਕਿਸੇ ਨੇ ਛੱਡ ਦੇਣਾ ਹਮੇਸ਼ਾ ਵਾਸਤੇ ਇਹ ਰਾਵਣ ਦਾ ਬਾਗ ਹੈ ਇੱਥੋਂ ਤਾਂ ਇੱਥੇ ਸਿਰਨਾ ਤੈਨੂੰ ਪੱਟ ਕੇ ਫੇਰ ਇਸ ਕਰਕੇ ਇੱਥੇ ਹੀ ਬੈਠੀ ਰਹਾ ਜੇ ਸਾਹਿਬ ਦੀਆਂ ਸ਼ਰਤਾਂ ਜੇ ਗੁਰਬਾਣੀ ਦੀਆਂ ਸ਼ਰਤਾਂ ਨਾ ਮੰਨੀਆਂ ਗੁਰਬਾਣੀ ਦੀਆਂ ਸ਼ਰਤਾਂ ਨੇ ਸਾਹਿਬ ਦਾ ਲੇਖ ਹੋਰ ਕੀਆ ਜੋ ਗੁਰਬਾਣੀ ਦੀਆਂ ਸ਼ਰਤਾਂ ਨੇ ਇਹ ਸਾਹਿਬ ਦਾ ਲੇਖ ਹੈ ਸਾਰੀਆਂ ਜੇ ਇਹਨਾਂ ਤੇ ਨਾ ਚੱਲੇ ਜਿੰਦਨ ਮਾਣੀ ਕੱਢੀਏ ਹੱਡਾਂ ਕੋ ਕੜਕਾਏ ਤਾਂ ਹੱਡਾਂ ਕੋ ਕੜਕਾਇਆ ਇਹ ਜਿੰਦ ਕੱਢੀ ਜਾਊਗੀ ਹੁਣ ਤੂੰ ਆਪਣੇ ਆਪ ਆ ਕੇ ਬੈਠੀ ਹੈ ਹੁਣ ਤਾਂ ਤ੍ਰਿਕੁਟੀ ਛੱਡ ਕੇ ਆਪਣੇ ਆਪ ਆ ਕੇ ਬੈਠੀ ਹੈ ਇੱਜ਼ਤ ਨਾਲ ਘਰ ਆ ਕੇ ਬੈਠੀਆਂ ਫਿਰ ਬੇਇੱਜ਼ਤੀ ਕਰਾ ਕੇ ਆਏਗੀ ਹੁਣ ਇੱਥੇ ਭੁੱਖ ਧੱਕੇ ਦੇ ਕੇ ਕੱਢਣਗੇ ਫਿਰ ਉੱਥੋਂ ਫਿਰ ਮਾਇਆ ਜੋ ਧੱਕੇ ਇੱਥੇ ਇੱਜ਼ਤ ਬੇਇੱਜ਼ਤੀ ਹੋਰ ਕੁਝ ਨਹੀਂ ਜਾਂ ਟਾਈਮ ਪੂਰਾ ਹੋ ਜਾਣਾ ਸਾਹ ਪੂਰੇ ਹੋ ਜਾਣਾ ਫਿਰ ਤੈਨੂੰ ਉੱਥੇ ਰਹਿਣ ਨਹੀਂ ਦੇਣਾ ਕਿਸੇ ਫਿਰ ਬੇਇੱਜ਼ਤੀ ਤੈਂ ਉੱਥੋਂ ਆਉਣਾ ਨਹੀਂ ਉਹਨਾਂ ਨੇ ਉੱਥੇ ਰਹਿਣ ਨਹੀਂ ਦੇਣਾ ਬੇਇੱਜ਼ਤੀ ਹੋਈ ਕਰਾਉਣੀ ਆਉਣਾ ਘਰੇ ਪੈਣਾ ਬੇ ਇੱਜ਼ਤ ਹੋ ਕੇ ਆਉਣਾ ਪੈਣਾ ਹੁਣ ਬਾ ਇੱਜ਼ਤ ਆਈ ਹੋਈ ਹੈ ਇੱਥੇ ਬੈਠੀ ਰਹਿ ਆਪਣੇ ਘਰ ਇੱਜ਼ਤ ਹੁੰਦੀ ਹੈ ਪਗਾਨੇ ਘਰ ਦੀ ਇੱਜ਼ਤ ਹੁੰਦੀ ਜਿੰਦ ਵੋਟੀ ਮਰਨ ਵਾਰ ਲੈ ਜਾ ਸੀ ਪਰਨਾਏ ਆਪਣ ਹੱਥੀ ਜੋਲ ਕੈ ਕਹਿ ਗਲ ਲਗੈ ਧਾਏ ਹੁਣ ਉਹ ਦੱਸਦਾ ਵੀ ਮੈਂ ਜਿੰਦ ਵੋਟੀ ਕਿਹਨੂੰ ਕਹਿਣਾ ਕਿ ਥੋੜਾ ਜਿਹਾ ਉਹਦੀ ਡੈਫੀਨੇਸ਼ਨ ਦੇ ਰਿਹਾ ਕਹਿੰਦਾ ਜਿਹੜਾ ਮਰਨਾ ਉਹ ਬਾਰਾ ਜਿੰਦ ਬੋਟੀ ਹੈ ਮਰਨ ਕੀ ਹੈ ਮਰਨ ਹੁਕਮ ਜੀਵਨ ਮਰਨਾ ਹੁਕਮ ਹੁਕਮ ਮਰਨ ਤਾਂ ਹੁਕਮ ਹੈ ਵਰ ਜਿੰਦ ਬੋਟੀ ਵਰਨ ਵਰ ਲੈ ਸੀ ਪਰਨਾਏ ਉਹ ਇਹ ਹੁਕਮ ਹੈ ਉਹਨੇ ਪਰਨਾ ਕੇ ਲੈ ਕੇ ਜਾਣਾ ਮਰਨ ਹੁਕਮ ਹੈ ਸਾਡੇ ਕੋਲ ਇਹਨੇ ਵਰਨ ਲਫ਼ਜ਼ ਵਰਤੇ ਹੈ ਮੌਤ ਕੀ ਹੁੰਦੀ ਹੈ ਕੁਝ ਵੀ ਨਹੀਂ ਹੁੰਦਾ ਮੌਤ ਵੀ ਦੇਖੀ ਕਿਸੇ ਨੇ ਮੌਤ ਹੁੰਦੀ ਹੋਣੀ ਕੁਝ ਨਾ ਜਾਮ ਨਾ ਦੂਤ ਨਾ ਜਾਮ ਵੀ ਜਾਮ ਭਰਮ ਹੈ ਦੂਤ ਇੱਥੇ ਬੰਦੇ ਨੇ ਦੂਤ ਉਹ ਨੇ ਜਿਹੜੇ ਭਰਮ ਜਾਲ 'ਚ ਫਸਾ ਰਹੇ ਨੇ ਲੋਕਾਂ ਨੂੰ ਭਰਮ ਪੈਦਾ ਕਰਦੇ ਨੇ ਉਹ ਜਮ ਕੇ ਦੂਤ ਨੇ ਸਾਹਮਣੇ ਨੇ ਸਾਡੇ ਉਹ ਜਮ ਕੇ ਦੂਤ ਕੋਈ ਨਹੀਂ ਆਉਂਦੇ ਇਹ ਲੋਕਾਂ ਨੇ ਜਮ ਕੇ ਦੂਤ ਦੂਏ ਕਿਉਂ ਦੱਸੇ ਨੇ ਵੀ ਆਉਣਗੇ ਕਿਉਂਕਿ ਆਪ ਜਮ ਕੇ ਦੂਤ ਨੇ ਹੋਰ ਕਿਹਨੂੰ ਕਹਿੰਦੇ ਵੀ ਅਸੀਂ ਆ ਇਹ ਤਾਂ ਕਹਿੰਦੇ ਅਸੀਂ ਉਹ ਜਮ ਕੇ ਦੂਤ ਆ ਇਹ ਜਮ ਕੇ ਦੂਤ ਕੋਈ ਹੋਰ ਦੱਸਦੇ ਗੁਰਬਾਣੀ ਨੇ ਦੱਸਦੇ ਜਮ ਕੇ ਦੂਤ ਕੌਣ ਹੁੰਦੇ ਨੇ ਕਹਿੰਦੇ ਭਰਮ ਗਿਆਨੀ ਜਮ ਕੇ ਦੂਤ ਨੇ ਜਿਹੜੇ ਸਾਖਤ ਨੇ ਹੀ ਜਮ ਕੇ ਦੂਤ ਨੇ ਬਾਹੇ ਲਿਖੇ ਭਰਮ ਗਿਆਨੀ ਪਰਮ ਗਿਆਨ ਪੈਦਾ ਕਰਨ ਵਾਲੇ ਜਿਹੜੇ ਨੇ ਪਰਮ ਜਾਲ 'ਚ ਫਸਾਉਣ ਵਾਲੇ ਜਮ ਕੇ ਦੂਤ ਨੇ ਹਿਰਨਾ ਬਾਜਾਂ ਤੇ ਸਿਕਰਾਰਾਂ ਇਹਨਾਂ ਪੜਿਆ ਨਾ ਫਾਹੀ ਲੱਗੀ ਜਾਤ ਫਾਹਨ ਉਹ ਦੂਤ ਫਸਾ ਰਹੇ ਨੇ ਜਮਦੇ ਜਾਲ 'ਚ ਉਹੀ ਦੂਤ ਨੇ ਉਹ ਦੂਤ ਕੌਣ ਨੇ ਫਾਹੀ ਲੱਗੀ ਜਾਤ ਫਾਹਨ ਅੱਗੇ ਨਹੀਂ ਥੋ ਭਾਈ ਇੱਥੇ ਹੁੰਦਾ ਨਾ ਜਾ ਇਹ ਜਬ ਕੇ ਦੂਤ ਅੱਗੇ ਨਹੀਂ ਜਾਂਦੇ ਸੱਚਖੰਡ 'ਚ ਨਹੀਂ ਹੁੰਦੇ ਸੱਚਖੰਡ ਜਿਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਇਹ ਸੰਸਾਰ ਸੰਸਾਰ ਤੇ ਹੁੰਦੇ ਨੇ ਜਮ ਕੇ ਦੂਤ ਅੱਗੇ ਨਹੀਂ ਹੁੰਦੇ ਅੱਗੇ ਇਹਨਾਂ ਨੇ ਕੀ ਕਰਨਾ ਜਿੰਦ ਬੌਟੀ ਮਰਨ ਵਾਰ ਲੈ ਜਾ ਸੂਪਰ ਨਾਏ ਜਿੰਦ ਬੌਟੀ ਮਰਨ ਵਾਰ ਮਰਨਾ ਜਿਹੜਾ ਵਾਰ ਲੈ ਜਾ ਸੀ ਪਰਨਾਏ ਜਿਹੜੀ ਆਤਮਾ ਇਹ ਬੌਟੀ ਹੈ ਜੋ ਹੁਕਮ ਹੈ ਵਾਰ ਜੇ ਤਾਂ ਹੁਕਮ ਦੇ ਵਿੱਚ ਰਹੀ ਫਿਰ ਤਾਂ ਪਰਨਾ ਕੇ ਲੈ ਗਿਆ ਨਾਲ ਆਪਣੇ ਜੇ ਹੁਕਮ ਦਾ ਬੱਲਾ ਛੱਡਤਾ ਫਿਰ ਜੇ ਤਾਂ ਲੜ ਫੜ ਲਿਆ ਉਹ ਲੜ ਫੜਾਉਂਦੇ ਨੇ ਤਾਂ ਹੀ ਉਹ ਲੜ ਫੜਾਉਂਦੇ ਨੇ ਤਾਂ ਹੀ ਫੜਾਉਂਦੇ ਨੇ ਆਹੀ ਗੱਲ ਆ ਸਾਰੀ ਇਹਦੀ ਨਕਲ ਕਰਦੇ ਨੇ ਉਹ ਹੋਰ ਕੁਝ ਨਹੀਂ ਹੈ ਆਪਣਾ ਹੱਥੀ ਜੋੜ ਕੇ ਇਸ ਕਰਕੇ ਔਰਤ ਦਾ ਪਰਮੇਸ਼ਰ ਆਦਮੀ ਬਣਿਆ ਇਹਦੇ ਲੜ ਲੱਗ ਜਾ ਅੱਗੇ ਨੂੰ ਤੂੰ ਆਦਮੀ ਦਾ ਜਨਮ ਮਿਲੂਗਾ ਤੈਨੂੰ ਉਹਦੇ ਬਾਅਦ ਮੁਕਤੀ ਮਿਲੂਗੀ ਪਹਿਲਾਂ ਨਹੀਂ ਮੁਕਤੀ ਮਿਲਣੀ ਤਰੱਕੀ ਕਰਨੀ ਹੈ ਇਨ ਇਨਕੰਪਲੀਟ ਮੈਨ ਨਾ ਹੈ ਕੰਪਲੀਟ ਮੈਨ ਤਾਂ ਹੋ ਪਹਿਲਾਂ ਆਦਮੀ ਦਾ ਕੰਪਲੀਟ ਹੋ ਫਿਰ ਗਾਹਾਂ ਦੀ ਗੱਲ ਕਰ ਪਹਿਲਾਂ ਤੇਰੇ ਆਦਮੀ ਹੁਣ ਜੇ ਕਮੀ ਹੈ ਆਦਮੀ ਕਮੀ ਤਾਂ ਆਦਮੀ ਹੁਣ ਚ ਹੈ ਆਦਮੀ ਤਾਂ ਬਣ ਉਹ ਤੇ ਗਾਹਾਂ ਦੀ ਸਟੈਪ ਹੋਵੇ ਇੱਕ ਮੂਰੇ ਖੜਾ ਹੈ ਇੱਕ ਪਿੱਛੇ ਖੜਾ ਹੈ ਮੂਰੇ ਦਾ ਖਿੜਕੀ ਦੇ ਜਿਹੜਾ ਮੂਰੇ ਖੜਾ ਪਿੱਛੇ ਵਾਲੇ ਦਾ ਨੰਬਰ ਤਾਂ ਹੀ ਆਉ ਜਾ ਮੂਰਲਾ ਹਟ ਜਾਓ ਜਿਹੜਾ ਰੂਪ ਇਹ ਹੈ ਇੱਕ ਪਿੱਛੇ ਹੀ ਰਹਿੰਦਾ ਹੈ ਇਸਤਰੀ ਰੂਪ ਚੇਰੀ ਕੀ ਨਹੀਂ ਚੇਰੀ ਹੈ ਚੇਰੀ ਨੂੰ ਇੱਕ ਸਟੈਪ ਥੱਲੇ ਹੈ ਚੇਰੀ ਨੇ ਸੰਤ ਬਣਨਾ ਫਿਰ ਚੇਲੇ ਨੂੰ ਸੰਤ ਨਹੀਂ ਕਹਿੰਦੇ ਸੰਤ ਜਦ ਮਿਲਦਾ ਜਦ ਨੂੰ ਸੰਤ ਵਾਲੀ ਸੀਟ ਮਿਲ ਜਾਂਦੀ ਹੈ ਚੇਲਾ ਸੰਤ ਨਹੀਂ ਹੁੰਦਾ ਚੇਲਾ ਜੋ ਸਿੱਖਿਆ ਲੈਣ ਵਾਲਾ ਹੁੰਦਾ ਸਿੱਖਿਆਰਥੀ ਹੁੰਦਾ ਸਿੱਖਿਆਰਥੀ ਨੇ ਜਦੋਂ ਵਿਦਿਆਰਥੀ ਨੇ ਜਦੋਂ ਟੀਚਰ ਬਣਨਾ ਆਦਮੀ ਟੀਚਰ ਹੈ ਬਹੁਤ ਨੂੰ ਟੀਚਰ ਨਹੀਂ ਕਿਹਾ ਬਣੀਆਂ ਫਿਰਦੀਆਂ ਨੇ ਭਾਵੇਂ ਟੀਚਰ ਨਹੀਂ ਕਿਹਾ ਜਾ ਸਕਦਾ ਉਹ ਨੂੰ ਕੋਈ ਗ੍ਰੰਥ ਨਹੀਂ ਇਹਨਾਂ ਦਾ ਲਿਖਿਆ ਹੋਇਆ ਕੋਈ ਧਰਮ ਨਹੀਂ ਇਹਨਾਂ ਨੇ ਚਲਾਇਆ ਜਿਹੜੇ ਲੋਕ ਗੱਲਾਂ ਕਰਦੇ ਨੇ ਮਾਇਆ ਦੇ ਅੰਦਰ ਅੰਦਰ ਦੀਆਂ ਗੱਲਾਂ ਕਰਦੇ ਨੇ ਇਹ ਮਾਇਆ ਤੇ ਪਰੇ ਦੀ ਗੱਲ ਹੈ ਮਾਇਆ ਦੇ ਅੰਦਰ ਅਸੀਂ ਜਿਹੜਾ ਵਿਤਕਰਾ ਕਰਦੇ ਹਾਂ ਉਹ ਗਲਤ ਹੈ ਅਸਲ ਜੇ ਮਾਇਆ ਦੇ ਵਿੱਚ ਸੋਚਦੇ ਨੇ ਮਾਇਆ ਦੇ ਵਿੱਚ ਵਿਤਕਰਾ ਹੋ ਰਿਹਾ ਜਿਹੜਾ ਉਹ ਗਲਤ ਹੈ ਮਾਇਆ ਦੇ ਵਿੱਚ ਜਿਹੜਾ ਵਿਤਕਰਾ ਹੈ ਤਾਂ ਕਾਇਆ ਹੋਰ ਕੁਝ ਹੈ ਜੋ ਵੀ ਕੁਝ ਹੈ ਉਹ ਗਲਤ ਹੈ ਉਹ ਤਾਂ ਗਲਤ ਹੈ ਉਹ ਪਰ ਉਹ ਉਹ ਸਾਰੇ ਗਲਤ ਕਹੀ ਜਾਂਦੇ ਨੇ ਅਸਲ ਤੇ ਇਹਨਾਂ ਨੂੰ ਕਿਹੜਾ ਅਕਲ ਹੈ ਵਿਚਾਰਿਆਂ ਨੂੰ ਆ ਜਿਹੜੇ ਛੋਟੇ ਛੋਟੇ ਵਿਦਵਾਨ ਨੇ ਇਹਨਾਂ ਨੂੰ ਅਕਲ ਨਹੀਂ ਹੁੰਦੀ ਉਹਨਾਂ ਨੂੰ ਧਰਮ ਦਾ ਤਾਂ ਉਹਨਾਂ ਨੂੰ ਮਤਲਬ ਇਹ ਨਹੀਂ ਕੋਈ ਕੋ ਤਾਂ ਬੰਦੇ ਹੀ ਨਹੀਂ ਹੁੰਦੇ ਦੁਨਿਆਵੀ ਦੁਨਿਆਵੀ ਅਕਲ ਦੀ ਜਿਹੜੀ ਆਪਸ ਵਿੱਚ ਕੰਪੀਟੀਸ਼ਨ ਹੋਰ ਗੱਲ ਹੈ ਦੁਨਿਆਵੀ ਅਕਲਾਂ ਦੇ ਕੰਪੀਟੀਸ਼ਨ ਹੋਰ ਗੱਲ ਹੈ ਦੁਨਿਆਵੀ ਅਕਲ ਤਾਂ ਕਈ ਆਦਮੀਆਂ ਨੂੰ ਵੀ ਤਕੜੀਆਂ ਜਨਾਨੀਆਂ ਹੁੰਦੀਆਂ ਨੇ ਗਿਆਨਵਾਨ ਪਰ ਮਨੁੱਖਾ ਜਨਮ ਚ ਵੀ ਹੋ ਗਿਆ ਅੱਗੇ ਨਿਕਲ ਜਾਂਦੀਆਂ ਨੇ ਫਿਰ ਕਵਿਤਾ ਅਗਲੇ ਆ ਨਾ ਜਦੋਂ ਮਨੁੱਖਾ ਜਨਮ ਮਿਲੇ ਉਹਨਾਂ ਨੇ ਗਾਂ ਚਲੇ ਜਾਣ ਜੇ ਸੋਨਾ ਬਣਦਾ ਤਾਂ ਪਾਰੇ ਤੋਂ ਬਣਦਾ ਲੋਹੇ ਤੋਂ ਨਹੀਂ ਬਣਦਾ ਪਾਰੇ 'ਚ ਪਹਿਲਾਂ ਹੀ ਚਮਕ ਹੁੰਦੀ ਹੈ ਜੇ ਸੋਨਾ ਬਣਾਉਂਦੇ ਨੇ ਪਾਰੇ ਦਾ ਬਣਾਉਂਦੇ ਨੇ ਲੋਹੇ ਦਾ ਨਹੀਂ ਬਣਾਉਂਦੇ ਇੱਕ ਤਾਂ ਵਜ਼ਨ ਜ਼ਿਆਦਾ ਹੁੰਦਾ ਪਾਰੇ 'ਚ ਪਹਿਲਾਂ ਹੀ ਸੋਨੇ ਨੂੰ ਲੋਹੇ ਨੂੰ ਇੱਕ ਚਮਕ ਜ਼ਿਆਦਾ ਹੁੰਦੀ ਹੈ ਲੋਹੇ ਦਾ ਨਹੀਂ ਸੋਨਾ ਬਣਦਾ ਹੁੰਦਾ ਪਾਰੇ ਦਾ ਬਣਦਾ ਜਿਹੜੇ ਬਣਾਉਂਦੇ ਨੇ ਪਾਰੇ ਦਾ ਸੋਨਾ ਬਣਾਉਂਦੇ ਨੇ ਉਹ ਰੰਗੇ ਤਬਦੀਲ ਕਰਨਾ ਹੁੰਦਾ ਪਾਰਾ ਕੋਈ ਰੰਗ ਕੋ ਬਦਲਣ ਦਾ ਫਰਕ ਪੈਂਦਾ ਬਦਲ ਥੋੜਾ ਹੁੰਦਾ ਪਾਰੇ ਦਾ ਸੋਨੇ ਨੂੰ ਬਣਾਉਂਦੇ ਨੇ ਨਹੀਂ ਬਣਾਉਂਦੇ ਕਿਵੇਂ ਪਰ ਪਾਰੇ ਦਾ ਹੀ ਸੋਨਾ ਬਣਾਉਣ ਦੀ ਗੱਲ ਸੁਣੀ ਲੋਹੇ ਦਾ ਸੋਨਾ ਬਣਾਉਣ ਦੀ ਗੱਲ ਨਹੀਂ ਸੁਣੀ ਜਿਹੜੇ ਨਕਲੀ ਸੋਨਾ ਬਣਾਉਣ ਦੀ ਗੱਲ ਕਰਦੇ ਆ ਸਾਧੂ ਸੰਤ ਪਾਰੇ ਤੋਂ ਬਣਾਉਂਦੇ ਨੇ ਔਰਤ ਪਾਰਾ ਸਮਝ ਲਓ ਆਦਮੀ ਸੋਨਾ ਸਮਝ ਲਓ ਇਦਾਂ ਹੀ ਫਰਕ ਆ ਚਮਕ ਉਹਦੇ 'ਚ ਵੀ ਹੁੰਦੀ ਉਹ ਚਿੱਟੀ ਉਹ ਰੰਗ ਲਾਲ ਨਹੀਂ ਹੈ ਲਾਲ ਰੰਗ ਤੇ ਸੇ ਲੱਗਾ ਬੜ ਭਾਗਾ ਬੜ ਭਾਗੀ ਨਹੀਂ ਆਇਆ ਜਾਂ ਬੜ ਭਾਗਣ ਨਹੀਂ ਆਇਆ ਬੜ ਭਾਗੀ ਆਇਆ ਲਓ ਹਾਂਜੀ ਆਪੋਂ ਜਿੰਦ ਬੋਟੀ ਮਰਨ ਵਾਰ ਲੈ ਜਾ ਸੀ ਪਰਨਾਏ ਜਿੰਦ ਬੋਟੀ ਮਰਨ ਵਾਰ ਮਰਨ ਨੇ ਲੈ ਜਾਣਾ ਇਹਨੂੰ ਮੌਤ ਲੈ ਕੇ ਜਾਊਗੀ ਮੌਤ ਆਉਂਦੀ ਆ ਮਾਇਆ ਦੇ ਵਿੱਚ ਮਾਇਆ ਮੌਤ ਕੀ ਹੈ ਬੇਹੋਸ਼ ਹੋ ਜਾਣਾ ਮੌਤ ਹੈ ਬਾਹੋਸ਼ ਰਹਿਣਾ ਮੌਤ ਨਹੀਂ ਹੈ ਬੇਹੋਸ਼ੀ ਦੀ ਹਾਲਤ ਵਿੱਚ ਬੇਹੋਸ਼ ਹੋ ਜਾਣ ਨੂੰ ਮੌਤ ਕਹਿੰਦੇ ਨੇ ਬੇਸੁੱਧ ਹੋ ਜਾਣ ਨੂੰ ਮੌਤ ਕਹਿੰਦੇ ਨੇ ਸੋ ਜਾਣ ਨੂੰ ਮੌਤ ਕਹਿੰਦੇ ਨੇ ਹੋਰ ਮੌਤ ਕੁਝ ਨਹੀਂ ਮੌਤ ਹੈ ਸਿਰਫ ਸੌ ਜਾਣਾ ਪਰ ਕੁਝ ਨਹੀਂ ਮੌਤ ਇੱਕ ਦਿਨ ਸੋਪਣ ਹੋਏਗਾ ਲਾਂਬੇ ਗੋਲ ਪਸਾ ਆਪਣਾ ਹੱਥੀ ਜੋਲ ਕੈ ਗਲ ਲਗੈ ਧਾਏ ਜੇ ਆਪਾਂ ਨੂੰ ਪਤਾ ਹੀ ਆ ਵੀ ਜਿੰਦ ਬੋਡੀ ਮਰਨ ਵਾਰਾ ਬਣ ਭਰੇ ਆ ਫਿਰ ਬਣ ਦੇ ਮੌਤ ਦੇ ਗਲ ਆਪ ਕਿਉਂ ਨਾ ਲੱਗਦੀ ਏ ਜਾ ਕੇ ਖੁਸ਼ੀ ਖੁਸ਼ੀ ਕਿਉਂ ਨਾ ਉਹਨੂੰ ਕਬੂਲ ਕਰੀਏ ਆਪਣੇ ਹੱਥੀ ਜੋਲ ਕਾ ਜੋਲ ਲਾਉਂਦਾ ਭੱਜ ਕੇ ਜਿਹੜੀ ਛਾਲ ਮਾਰ ਕੇ ਜਿਵੇਂ ਨਿਆਣੇ ਨੂੰ ਉੱਚੇ ਥੋਂ ਖੜਾ ਕਰ ਦੋ ਭੱਜ ਆਉਂਦਾ ਨਾ ਗੱਲ ਨੂੰ ਚਿੰਬੜਦਾ ਉਹ ਜੋਲ ਕਹਿੰਦੇ ਨੇ ਉਛਲ ਕੇ ਕਹਿ ਕਰ ਲੱਗਾ ਧਾਏ ਉਹ ਉੱਥੇ ਖੜਾ ਰਹੇ ਆਪ ਅੱਗੇ ਵਧ ਅੱਗੇ ਵਧ ਕੇ ਤਾਂ ਕਿ ਉਹਦੇ ਗੱਲ ਕਿਉਂ ਨਾ ਲੱਗੇ ਭੱਜ ਕੇ ਮੌਤ ਨੂੰ ਗਲੇ ਨਹੀਂ ਲਾਉਣਾ ਮੌਤ ਦੇ ਗੱਲ ਲੱਗਣਾ ਮੌਤ ਨੂੰ ਗਲੇ ਲਾਉਣਾ ਮਨਮੁਖਾਂ ਦਾ ਗੱਲ ਹੈ ਮੌਤ ਨੂੰ ਗਲ ਲਾਉਣਾ ਮਨਮੁਖਾਂ ਦੇ ਭਾਸ਼ਾ ਬਹੁਤ ਦੇ ਗਲ ਲੱਗਣਾ ਗੁਰਮੁਖਾਂ ਦੀ ਭਾਸ਼ਾ ਆਪਣਾ ਹੱਥੀ ਜੋੜ ਕੇ ਕਾਇ ਗੱਲ ਲੱਗਿਆ ਤਾਂ ਹੈ ਬਹੁਤ ਦੇ ਗਲ ਲੱਗਣਾ ਗੁਰਮੁਖਾਂ ਦੀ ਗੱਲ ਹੈ ਬਹੁਤ ਨੂੰ ਗਲ ਲਾਉਣਾ ਮਨਮੁਖਾਂ ਦੀ ਗੱਲ ਹੈ ਇੰਨਾ ਹੀ ਫਰਕ ਗੁਰਮੁਖ ਔਰ ਮਨਮੁਖ ਦਾ ਮੌਤ ਨੂੰ ਗੱਲ ਲਾਉਣਾ ਅਗਿਆਨੀ ਦਾ ਕੰਮ ਆ ਨਾ ਮੌਤ ਨੂੰ ਜਾਣਦਾ ਨਾ ਗੱਲ ਨੂੰ ਜਾਣਦਾ ਨਾ ਕੀ ਆਤਮਾ ਨੂੰ ਜਾਣਦਾ ਨਾ ਮੌਤ ਦੀ ਡੈਫੀਨੇਸ਼ਨ ਉਹਨੂੰ ਪਤਾ ਇਹ ਮਨਮੁਖਾਂ ਦੀ ਭਾਸ਼ਾ ਵਿਦਵਾਨਾਂ ਦੀ ਭਾਸ਼ਾ ਸੰਸਾਰ ਦੀ ਭਾਸ਼ਾ ਹੈ ਇਹ ਵਕੀਲਾਂ ਦੀ ਭਾਸ਼ਾ ਹੈ ਇਹ ਕੋਰਟਾਂ ਦੀ ਭਾਸ਼ਾ ਅਦਾਲਤਾਂ ਦੀ ਭਾਸ਼ਾ ਗੁਰਮੁਖਾਂ ਦੀ ਭਾਸ਼ਾ ਹੋਰ ਹੈ ਕਿ ਉਹ ਭਗਤਾਂ ਦੇ ਸਾਰੀਆਂ ਜੋੜ ਬਦਲੀਆਂ ਨਾ ਉਹਨਾਂ ਨੂੰ ਮੌਤ ਦੀਂਦੀ ਹੈ ਇਹਨਾਂ ਨੇ ਕਿਤੇ ਮੌਤ ਦੇਖੀ ਹੈ ਨਾ ਇਹਨਾਂ ਨੇ ਆਤਮਾ ਦੇਖੀ ਨਾ ਇਹਨਾਂ ਨੇ ਮੌਤ ਦੇਖੀ ਇਹਨਾਂ ਨੂੰ ਕੀ ਪਤਾ ਕੌਣ ਕਿਹਦੇ ਗੱਲ ਲੱਗਦਾ ਕਿਵੇਂ ਹੁੰਦਾ ਉਹਨਾਂ ਤੋਂ ਪਤਾ ਹੀ ਕੁਝ ਨਹੀਂ ਮੌਤ ਨੂੰ ਗੱਲ ਲਾਉਣਾ ਹੋਰ ਗੱਲ ਹੈ ਮੌਤ ਦੇ ਗੱਲ ਲੱਗਣਾ ਹੋਰ ਗੱਲ ਹੈ ਮੌਤ ਨੂੰ ਤੁਸੀਂ ਗੱਲ ਲਾ ਹੀ ਨਹੀਂ ਸਕਦੇ ਮੌਤ ਨੂੰ ਗੱਲ ਉਹ ਲਾਊਗਾ ਇਹਨਾਂ ਮੌਤ ਨੂੰ ਖਿੱਚ ਕੇ ਮੌਤ ਨੂੰ ਸ਼ਕਤੀਸ਼ਾਲੀ ਹੋਊਗਾ ਮੌਤ ਨੂੰ ਗੜ ਲਾਉਣਾ ਦੂਏ ਨੂੰ ਗੜ ਲਾਉਣਾ ਆਪਣੀ ਸ਼ਕਤੀ ਨਾਲ ਉਹਨੂੰ ਗੜ ਲਾਉਣਾ ਤੇ ਮੌਤ ਨੂੰ ਸ਼ਕਤੀਸ਼ਾਲੀ ਗੜ ਲਾ ਸਕਦਾ ਮੌਤ ਨੂੰ ਸ਼ਕਤੀਸ਼ਾਲੀ ਤਾਂ ਕੋਈ ਹੈ ਨਹੀਂ ਉਹਦੇ ਗੜ ਲੱਗ ਜਾਣਾ ਆਪ ਜਾ ਕੇ ਕਾਹ ਗੜ ਲੱਗਾ ਆਪ ਭੱਜ ਕੇ ਗੜ ਲੱਗਣਾ ਉਹਦੇ ਕੋਈ ਦਰਖਤਾ ਖੜਾ ਉਹਨੂੰ ਆਪ ਜਾ ਕੇ ਚਿੰਬੜ ਜਾਣਾ ਦੂਰੋਂ ਭੱਜ ਕੇ ਉਹ ਖੜਾ ਹੀ ਉੱਥੇ ਦਰਖਤ ਥੋੜੀ ਆ ਕੇ ਦਰਖਤ ਨੂੰ ਕੜ ਕੇ ਮੈਂ ਲਾ ਲਵਾਂਗਾ ਤੋ ਖਿੱਚ ਕੇ ਲਾ ਲਵਾਂਗੇ ਤੁਸੀਂ ਉਹ ਪੇੜ ਹੈ ਹੁਕਮ ਦਾ ਪੇੜ ਹੈ ਬਿਰਛਾ ਤਰਵਰ ਬਿਰਖੇ ਹਾਂ ਸਭ ਜਨਤਾ ਇਕੱਠੇ ਬਿਰਖੇ ਹੇਠ ਸਭ ਜਨਤਾ ਇਕੱਠੇ ਬਿਰਖੋ ਹੈ ਹੁਕਮ ਦਾ ਇੱਕ ਤੱਤੇ ਇੱਕ ਬੋਲਣ ਮਿੱਠੇ ਉਸ ਬਸ ਨੂੰ ਲਾ ਲਓਗੇ ਤੁਸੀਂ ਗਾਲ ਸਹੀ ਦਾ ਕੇ ਤਾਂ ਮੂਰਖ ਨੇ ਸਾਰੇ ਅਗਿਆਨੀ ਨੇ ਇਹਨਾਂ ਨੂੰ ਕੀ ਪਤਾ ਕੀ ਗੱਲ ਹੈ ਬੋਲੀ ਜਾਂਦੇ ਨੇ ਜਾਂ ਮੂੰਹ ਜਾ ਬੋਲਤਾ ਉਹੀ ਦੂਏ ਨੇ ਬੋਲਤਾ ਉਹੀ ਤੀਏ ਨੇ ਬੋਲਤਾ ਹਾਂਜੀ ਵਾਲੋਂ ਨਿੱਕੀ ਪੁਰ ਸਲਾਤ ਕੰਨੀ ਨਾ ਸੁਣੀ ਆਏ ਵਾਲੋਂ ਨਿੱਕੀ ਪੁਰ ਸਲਾਤ ਜਿਹੜੀ ਉਸ ਪੁਰੀ ਦੀ ਬੋਲੀ ਹੈ ਨਾ ਸਲਾਤ ਹੁੰਦਾ ਬੋਲੀ ਸਲਾਹ ਗੱਲਬਾਤ ਜਿਹੜੀ ਗੱਲਬਾਤ ਕਰਦੇ ਨੇ ਇੱਕ ਦੂਏ ਨਾਲ ਉਹ ਵਾਲੋ ਨਿੱਕੀ ਹੈ ਵਾਲੋ ਨਿੱਕੀ ਪੁਰ ਸਲਾਤ ਉਸ ਪੂਰੀ ਦੇ ਵਿੱਚ ਉਸ ਦੇਸ਼ ਵਿੱਚ ਲੋਕਾਂ ਦੀ ਜਿਹੜੀ ਗੱਲਬਾਤ ਹੈ ਉਹ ਇੰਨੀ ਹੌਲੀ ਇੰਨੀ ਬਰੀਕ ਔਰ ਧੀਮੀ ਹੈ ਕੰਨੀ ਬਰੀਕ ਗੱਲ ਹੈ ਕਿ ਦੂਜਿਆਂ ਇੱਕ ਤਾਂ ਕੰਨਾਂ ਨੂੰ ਨਹੀਂ ਸੁਣਦੀ ਇੱਕ ਸਮਝ ਨਹੀਂ ਆਉਂਦੀ ਜਿਵੇਂ ਕਾਇ ਗੜ ਲੱਗੇ ਧਾਏ ਮੌਤ ਨੂੰ ਗੜ ਲਾਉਣਾ ਔਰ ਮੌਤ ਦੇ ਗੜ ਲੱਗਣਾ ਜਿਵੇਂ ਇਹਦਾ ਫਰਕ ਹੈ ਨਾ ਇਹ ਜਿਹਾ ਫਰਕ ਹੈ ਉਹਨਾਂ ਗੱਲਾਂ ਬਾਲੋਂ ਬਰੀਕ ਫਰਕ ਨਾ ਗੱਲਾਂ ਦੇ ਵਿੱਚ ਗੁਰਮੁਖਾਂ ਦੀ ਗੱਲ 'ਚ ਔਰ ਮਨਮੁਖਾਂ ਦੀ ਗੱਲ 'ਚ ਫਰਕ ਹੈ ਬਾਲ ਤੋਂ ਭੀਖ ਫਰਕ ਹੈ ਉਹ ਨਹੀਂ ਸਮਝ ਸਕੇ ਬਰੀਕੀ ਨੂੰ ਫਰਕ ਦੀ ਨੂੰ ਅਸੀਂ ਗਲਤੀ ਕਿੱਥੇ ਕਰ ਗਏ ਕਿਉਂ ਕਹਿ ਬੈਠੇ ਮੌਤ ਨੂੰ ਗੱਲ ਲਾਉਣ ਮੋਟੇ ਦਿਮਾਗ ਦੇ ਆਦਮੀ ਨੇ ਬਰੀਕ ਮੋਟੀ ਚੀਜ਼ ਦੀਦੀ ਆ ਉਹਨਾਂ ਨੂੰ ਬਰੀਕ ਨਹੀਂ ਦੀਦੀ ਨਿਗਾਹ ਬਹੁਤ ਮੋਟੀ ਹੈ ਉਹਨਾਂ ਦੀ ਮੋਟੀ ਚੀਜ਼ ਦੇਖਣ ਵਾਲੀ ਨਿਗਾਹ ਮੋਟੀਆਂ ਚੀਜ਼ਾਂ ਉਹਨਾਂ ਦੀ ਪੁੱਤ ਦੇਖਦੀ ਹੈ ਬਰੀਕੀ ਵਾਲੀ ਚੀਜ਼ ਜਿੱਥੇ ਨਿਰਾਕਾਰੀ ਗੱਲ ਆ ਗਈ ਉੱਥੇ ਉਹਨਾਂ ਨੂੰ ਪਤਾ ਹੀ ਨਹੀਂ ਕੀ ਹੈ ਇੱਥੇ ਜਿੱਦ ਵੀ ਨਿਰਾਕਾਰੀ ਹੈ ਤੇ ਬਹੁਤ ਵੀ ਨਿਰਾਕਾਰੀ ਹੈ ਇੱਥੇ ਆ ਕੇ ਮਿਸ ਕਰ ਗਏ ਇੱਥੇ ਨਹੀਂ ਉਹਨਾਂ ਨੂੰ ਪਤਾ ਕੀ ਕੀ ਹੈ ਜਿੱਥੇ ਤੱਕ ਅੱਖਾਂ ਦੇਖਦੀ ਨੇ ਉੱਥੇ ਤੱਕ ਠੀਕ ਬੋਲ ਦਿੰਦੇ ਨੇ ਉਦੋਂ ਗਾਹਾਂ ਠੀਕ ਬੋਲ ਸਕਦੇ ਵਾਲੋ ਨਿੱਕੀ ਪੁਰਸਲਾਤ ਉਸ ਪੁਰੀ ਦੀ ਬੋਲੀ ਉਸ ਪੁਰੀ ਦਾ ਸਲਾਹ مشورہ ਜੋ ਉੱਥੇ ਗੱਲਬਾਤ ਹੋ ਚੱਲ ਰਹੀ ਹੈ ਸੱਚਖੰਡ ਦੇ ਵਿੱਚ ਸੱਚਖੰਡ 'ਚ ਜੋ ਹੁਕਮ ਚੱਲਦਾ ਹੈ ਕੰਨੀ ਨਾ ਸੁਣੀਆ ਉਹ ਕੰਨਾਂ ਨੂੰ ਨਹੀਂ ਸੁਣਦਾ ਹੁੰਦਾ ਅੱਖਾਂ ਵਾਜੋਂ ਵੇਖਣਾ ਬਿਨ ਕੰਨੀ ਸੁਣਨਾ ਤੇ ਨਾ ਤਾਂ ਮੌਤ ਅੱਖਾਂ ਨੂੰ ਦੀਦੀ ਹੈ ਨਾ ਮੌਤ ਦੀ ਗੱਲ ਕੰਨਾਂ ਨੂੰ ਸੁਣਦੀ ਹੈ ਦੋਈ ਨਹੀਂ ਨਾ ਤਾਂ ਹੁਕਮ ਅੱਖਾਂ ਨੂੰ ਦੀਦਾ ਨਾ ਕਰਨਾ ਨੂੰ ਸੁਣਦਾ ਤੇ ਪਤਾ ਕਿਵੇਂ ਲੱਗਦਾ ਜੋ ਵਰਤ ਰਿਹਾ ਹੈ ਉਹ ਤੋਂ ਪਤਾ ਲੱਗਦਾ ਜੋ ਜੋ ਵਰਤੇ ਸੋ ਤੇਰਾ ਭਾਣ ਜੋ ਵਰਤ ਰਿਹਾ ਸੰਸਾਰ 'ਚ ਜੋ ਹੋ ਰਿਹਾ ਹੈ ਘਟਨਾਵਾਂ ਚੱਲ ਰਹੀਆਂ ਨੇ ਇਹ ਤਾਂ ਹੁਕਮ ਹੈ ਭਾਈ ਥੋੜਾ ਦਾਜਾ ਹੀ ਲਾਉਣਾ ਆਪਾਂ ਇੱਥੇ ਵਜਣਾ ਹੁਕਮ ਹੋਰ ਤਾਂ ਕੋਈ ਤਰੀਕਾ ਹੀ ਨਹੀਂ ਵਜਣਾ ਦਾ ਹੁਕਮ ਹੁਕਮ ਧਿਆਨ ਰੱਖੋਗੇ ਤਾਂ ਬੁਝ ਹੋਊਗਾ ਜੋ ਹੋ ਰਿਹਾ ਹੈ ਤੇ ਧਿਆਨ ਹੈ ਜੋ ਸ੍ਰਿਸ਼ਟੀ ਵਾਪਰ ਰਿਹਾ ਹੈ ਧਿਆਨ ਹੈ ਸਾਰੀ ਸਾਰੀ ਸ੍ਰਿਸ਼ਟੀ ਜੀ ਦੇ ਧਿਆਨ ਹੈ ਤਿੰਨ ਲੋਕ ਜੇ ਅੰਦਰ ਨੇ ਉਹਦੇ ਤਿੰਨ ਲੋਕ ਅੰਦਰ ਨੇ ਤਾਂ ਸਾਰੀ ਸ੍ਰਿਸ਼ਟੀ ਧਿਆਨ ਉਹਨਾਂ ਕਿਵੇਂ ਧਿਆਨ ਰੂ ਸਾਰੀ ਸ੍ਰਿਸ਼ਟੀ ਫਿਰ ਪਤਾ ਲੱਗਦਾ ਹੁਕਮ ਕੀ ਹੈ ਉਹ ਤਾਂ ਪਹਿਲਾਂ ਨਹੀਂ ਪਤਾ ਲੱਗਦਾ ਹਾਂਜੀ ਪੁਰਸਲਾਤ ਹੁਕਮ ਹੋ ਗਿਆ ਹਾਂ ਪੁਰਸਲਾਤ ਹੁਕਮ ਹੋ ਗਿਆ ਹਾਂ ਹੁਕਮ ਹੈ ਪੁਰਸਲਾਤ ਹੈ ਤੇ ਉੱਥੇ ਦਾ مشورہ ਹੈ ਉਹੀ ਤਾਂ ਹੁਕਮ ਹੈ ਉੱਥੇ ਜੋ ਗੱਲਬਾਤ ਸਾਰਿਆਂ ਦਾ مشورہ ਸਲਾਹ ਤਪੁਰ ਸਲਾਤ ਹੈ ਸਲਾਹ ਸਲਾਹ مشਵਰੇ ਨੂੰ ਕਹਿੰਦੇ ਨੇ ਉਸ ਦਾ ਸਲਾਹ ਸਲਾਹ مشورہ ਹੈ ਜੋ ਉਹਨਾਂ ਨੇ ਇੱਥੇ ਕਰਨਾ ਹੈ ਉਹੀ ਉਹਨਾਂ ਦਾ ਸਲਾਹ مشورہ ਕਦੀ ਨਾ ਸੁਣਿਆ ਹੈ ਦੂਜੇ ਨੂੰ ਨਹੀਂ ਸੁਣਦਾ ਇਹਨਾਂ ਗੱਲਾਂ ਨਾਲ ਨਹੀਂ ਸੁਣਿਆ ਜਾ ਸਕਦਾ ਬਿਨਾ ਗੱਲਾਂ ਦੇ ਸੁਣਨ ਵਾਲਾ ਐ ਰਿਓ ਨੇ ਕਿਹਾ ਵੀ ਬਿਨਾ ਗੱਲਾਂ ਦੇ ਸੁਣਨ ਵਾਲਾ ਕੰਨੀ ਨਾ ਸੁਣਿਆ ਹੈ ਕਹਤਾ ਬਸ ਕਹੇ ਤੱਕ ਕੰਨਾਂ ਨੂੰ ਸੁਣਨ ਵਾਲਾ ਹੈ ਨਹੀਂ ਹਾਂ ਫਰੀਦਾ ਕਿੜੀ ਪਵੰਦਈ ਖੜਨ ਆਪ ਮਹਾਏ ਫਰੀਦਾ ਕਿੜੀ ਪਵੰਦਈ ਇੱਥੇ ਤਾਂ ਅੰਦਰ ਤਾਂ ਚੀਕਾਂ ਪੈਦੀਆਂ ਨੇ ਸੰਸਾਰ ਦੇ ਵਿੱਚ ਇੱਥੇ ਤਾਂ ਰਾਜਮਾਲ ਮਨਸੋਰ ਹੈ ਦਾ ਕਿਹੜੀ ਪਵੰਦੀ ਕਿਹੜੀ ਕਹਿੰਦੇ ਬਹੁਤ ਉੱਚੀ ਉੱਚੀ ਚੀਕਾਂ ਪੈਣੀਆਂ ਇੱਥੇ ਇਹ ਆ ਜਿਹੜਾ ਦੇ ਹੈ ਨਾ ਲੋਕ ਇਹ ਕੀ ਹੈ ਹੀ ਹੈ ਨਰਕ ਨਰਕ ਦਾ ਵਿੱਚ ਲੋਕ ਚੀਕਾਂ ਮਾਰਦੇ ਨੇ ਉਹੜਿਆ ਚੀਕਾਂ ਨਾਲ ਕਿਨੇ ਸਾਡੇ ਸਾਹਮਣੇ ਹੀ ਇੱਥੇ ਚੀਕਾਂ ਪੈਂਦੀਆਂ ਇੱਥੇ ਪੈਂਦੀਆਂ ਨਾ ਹੋਰ ਕਿਤੇ ਪੈਂਦੀਆਂ ਹੋਰ ਤਾਂ ਨਾਲ ਗਈ ਨਹੀਂ ਕਿਤੇ ਉਹੜੇ ਅੱਗ ਦੇ ਵਿੱਚ ਪਾਏ ਹੋਏ ਨੇ ਪਾਏ ਹੋਏ ਨੇ ਦਿਖਾਏ ਨੇ ਆਹੀ ਹੈ ਇੱਥੇ ਹੀ ਸਭ ਕੁਝ ਉਹ ਨਰਕ ਤੇ ਨਹੀਂ ਹੈ 84 ਲੱਖ ਜੂਨ ਇੱਥੇ ਆ ਸਜ਼ਾ ਇੱਥੇ ਹੈ ਹੋਰ ਕਿੱਥੇ ਆਤਮਾ ਨੂੰ ਕੱਲੀ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਉਹ ਬਕਵਾਸ ਕਰਦੇ ਨੇ ਸਾਰੇ ਆਤਮਾ ਨੂੰ ਸਰੀਰ ਚ ਪਾਇਆ ਤੇ ਬਿਨਾਂ ਸਜ਼ਾ ਦਿੱਤੀ ਉਹ ਨਹੀਂ ਜਾ ਸਕਦੀ ਸ਼ੁੱਧ ਕੀਤਾ ਨਹੀਂ ਜਾ ਸਕਦਾ ਇਹਨੂੰ ਸਜ਼ਾ ਨਹੀਂ ਕੋਈ ਦੇ ਰਿਹਾ ਇਹਨੂੰ ਸ਼ੁੱਧ ਕਰ ਰਹੇ ਨੇ ਸ਼ੁੱਧ ਕਰਨ ਨੂੰ ਸਜ਼ਾ ਲੈ ਦਿੰਦੇ ਨੇ ਸਜ਼ਾ ਨਹੀਂ ਕੋਈ ਕਿਸੇ ਨੂੰ ਦਿੰਦਾ ਸਜ਼ਾ ਦਾ ਦਿੰਦਾ ਹੁੰਦਾ ਨਿਰਦਈ ਆਦਮੀ ਪਰਮੇਸ਼ਰ ਨਿਰਦਈ ਹੈ ਉਹ ਡਾਕਟਰ ਸਜ਼ਾ ਨਹੀਂ ਦੇ ਰਿਹਾ ਜੋ ਆਪਰੇਸ਼ਨ ਕਰ ਰਹੇ ਨੇ ਸਜ਼ਾ ਦੇ ਰਹੇ ਨੇ ਉਹ ਜੇ ਕਹਿੰਦੇ ਨੇ ਵੀ ਤੇਰੀ ਬਾਹ ਵੱਢਣੀ ਬਹੁ ਉਂਗਲ ਵੱਢਣੀ ਬਹੁ ਨੂੰ ਪਤਾ ਉਹਨੂੰ ਬਚਾਉਣ ਵਾਸਤੇ ਵੱਢ ਰਹੇ ਨੇ ਵੀ ਜੇ ਉਂਗਲ ਨਾ ਵੱਢੀ ਆ ਬਾਹ ਵੱਢਣੀ ਪੈ ਜੂਗਾ ਲੂ ਨੂੰ ਜੇ ਬਾਹ ਨਾ ਵੱਢੀ ਤਾਂ ਮਰ ਜੂਗਾ ਇਹ ਅੱਗੇ ਕੋਈ ਸਮਝ ਲਵੇ ਵੀ ਬਾਹ ਵੱਢਦੀ ਆ ਲੱਤ ਵੱਢਦੀ ਡਾਕਟਰ ਨੇ ਡਰਦਾ ਹੀ ਆ ਤਾਂ ਫਿਰ ਉਹਦਾ ਕਸੂਰ ਹੈ ਸਮਝਣ ਵਾਲੇ ਦਾ ਸਮਝਣ ਵਾਲੇ ਦੇ ਗਿਆਨ ਦਾ ਕਸੂਰ ਹੈ ਉਹਦੀ ਅਕਲ ਦਾ ਕਸੂਰ ਹੈ ਉਹਨੂੰ ਗਿਆਨ ਹੈ ਜੀ ਸਜ਼ਾ ਥੋੜੀ ਦੇ ਰਹੇ ਡਾਕਟਰ ਕੋਈ ਟੀਕਾ ਲਾ ਰਿਹਾ ਕੋਈ ਆਪਰੇਸ਼ਨ ਕਰ ਰਿਹਾ ਕੋਈ ਕੁਝ ਕਰ ਰਿਹਾ ਉਹ ਬਚਾਉਣ ਵਾਸਤੇ ਕਰ ਰਹੇ ਨੇ ਸਜ਼ਾ ਦੇ ਰਹੇ ਨੇ ਆਹੀ ਕੁਝ ਹੈ ਸਜ਼ਾ ਨਹੀਂ ਹੈਗੀ ਇੱਥੇ ਕਿਸੇ ਨੂੰ ਵੀ ਕੋਈ ਦੇ ਰਿਹਾ ਅਸੀਂ ਉਹਨੂੰ ਸਜ਼ਾ ਕਹਿ ਦਿੰਦੇ ਸਮਝ ਲੈਣੇ ਆ ਸਜ਼ਾ ਹੁੰਦਾ ਕਿੜੀ ਪਵੰਦਈ ਖੜਾ ਨਾ ਆਪ ਮੁਹਾਏ ਤਾਂ ਇੱਥੇ ਤਾਂ ਕਹਿੰਦੇ ਇੰਨਾ ਸ਼ੋਰ ਹੈ ਨਾ ਕਿ ਉਹ ਹੁਕਮ ਸੁਣਦਾ ਹੀ ਨਹੀਂ ਹੁਕਮ ਦੀ ਕੰਨੀ ਗੱਲ ਜਿਹੜੀ ਆ ਉਹਨੂੰ ਖੜ ਲੈਣਾ ਹੁਕਮ ਨੂੰ ਬੁਝ ਲੈਣਾ ਜਾਂ ਸਮਝ ਲੈਣਾ ਜਾਂ ਹੁਕਮ ਦਾ ਲੜ ਫੜ ਲੈਣਾ ਖੜਨਾ ਹੁੰਦਾ ਫੜਨਾ ਖੜਾਣਾ ਹੁਕਮ ਦਾ ਪੱਲਾ ਫੜ ਲੈਣਾ ਸਾਂਝ ਦਾ ਪੱਲਾ ਫੜ ਲੈਣਾ ਹੁਕਮ ਨੂੰ ਸੁਣ ਲੈਣਾ ਆਪਣੇ ਆਪ ਇਹ ਪੋਸੀਬਲ ਨਹੀਂ ਇੱਥੇ ਇੱਥੇ ਸ਼ੋਰ ਹੈ ਨਾ ਜਿੱਥੇ ਕੰਨਾਂ ਨਾਲ ਸੁਣਨ ਵਾਲੇ ਲੋਕ ਰਹਿੰਦੇ ਨੇ ਉੱਥੇ ਤਾਂ ਬਹੁਤ ਬੜਾ ਸ਼ੋਰ ਹੈ ਰਾਜਮਾਲ ਮਨਸੂਰ ਰਾਜਮਾਲ ਸ਼ੋਰ ਸ਼ੋਰੇ ਨਾ ਹੋ ਰਿਹਾ ਉਹ ਐਸ ਪੋਲੂਸ਼ਨ ਹੈ ਇੱਥੇ ਇੱਥੇ ਕਿੱਥੇ ਤੇ ਤਾਂ ਕੰਨਾਂ ਨੂੰ ਨਹੀਂ ਸੁਣਦੀ ਗੱਲ ਕੰਨਾਂ ਨਾਲ ਸੁਣਨ ਵਾਲੀ ਗੱਲ ਨਹੀਂ ਇੱਥੇ ਸੁਣਦੀ ਉਹ ਘੜੀ ਟਿਕ ਟਿਕ ਕਰਦੀ ਨਹੀਂ ਸੁਣਦੀ ਸੁਣ ਵੀ ਜਾਂਦੀ ਹੈ ਜਦ ਵਾਇਸ ਪੋਲੂਸ਼ਨ ਘਟ ਜਾਂਦੀ ਹੈ ਜਾਂ ਸੁਣ ਜਾਂਦੀ ਹੈ ਉਹ ਜਦ ਵੀ ਨਹੀਂ ਸੁਣਦੀ ਉਹ ਕੰਨਾਂ ਨਾਲੇ ਨਹੀਂ ਸੁਣਦੀ ਐਨੇ ਸ਼ੋਰ ਚੋਂ ਗੱਲ ਨਹੀਂ ਸੁਣਦੀ ਹੁੰਦੀ ਉੱਥੇ ਜਾਣਾ ਪੈਂਦਾ ਜਿੱਥੇ ਬਿਲਕੁਲ ਸ਼ੋਰ ਸੰਸਾਰ ਦਾ ਹੈ ਨਹੀਂ ਉੱਥੇ ਸੁਣਦੀ ਹੈ ਉਹ ਕਿਹੜੀ ਜਗ੍ਹਾ ਹੈ ਫਿਰ ਜਿੱਥੇ ਸ਼ੋਰ ਸੁਣਦਾ ਸੰਸਾਰ ਦਾ ਸ਼ੋਰ ਸੁਣਦਾ ਨਹੀਂ ਉਹ ਗੱਲ ਸੁਣ ਜਾਂਦੀ ਹੈ ਪੁਰਸਲਾਤ ਵਾਲੀ ਪੁਰਸਲਾਤ ਵਾਲੀ ਉਹੀ ਪੁਰਸਲਾਤ ਹੈ ਉੱਥੇ ਹੀ ਜਾਵੇ ਉਹ ਕਿਹੜੀ ਚੀਜ਼ ਹੋਈ ਪੁਰਸਲਾਤ ਕੀ ਹੋਈ ਉਹ ਤੋਂ ਪਹਿਲੀ ਹੋਈ ਸੰਤੋਖ ਦਾ ਦਾਇਰਾ ਉਹੜਾ ਰਾਮਕਾਰ ਦੇ ਵਿੱਚ ਰਹੇ ਉੱਥੇ ਸੁਣਦੀ ਹੈ ਜੇ ਰਾਮਕਾਰ ਦੇ ਵਿੱਚ ਰਹੇ ਉੱਥੇ ਤਾਂ ਉਹ ਗੱਲ ਸੁਣਦੀ ਹੈ ਉੱਥੇ ਕੰਨ ਨਹੀਂ ਹੁੰਦੇ ਉੱਥੇ ਧਿਆਨ ਹੀ ਜਾਂਦਾ ਉੱਥੇ ਕੱਲਾ ਧਿਆਨ ਜਾਂਦਾ ਸੁਰਤ ਜਾਂਦੀ ਹੈ ਕੱਲੀ ਕੰਨ ਨਹੀਂ ਜਾਂਦੇ ਹੁਣ ਵੀ ਤਾਂ ਕੰਨ ਦੇ ਵਿੱਚ ਇਹ ਸੁਣਦਾ ਹੋ ਤਾਂ ਹੀ ਸੁਣਦੀ ਹੈ ਗੱਲ ਜੇ ਕੰਨਾਂ 'ਚ ਧਿਆਨ ਨਹੀਂ ਸੁਣਦਾ ਹੀ ਨਹੀਂ ਕੋਈ ਆਦਮੀ ਬੋਲਦਾ ਸਾਡਾ ਕੰਨਾਂ 'ਚ ਧਿਆਨ ਨਹੀਂ ਕੰਨਾਂ 'ਚ ਗੱਲ ਪੈਂਦੀ ਹੈ ਪਰ ਧਿਆਨ ਨਹੀਂ ਸੁਣਦੀ ਹੋਈ ਉਹ ਗੱਲ ਸੁਣਨੇ ਧਿਆਨ ਨਾਲ ਸੁਣਨੀ ਸੁਰਤ ਨੇ ਸੁਣਨੀ ਅਕਲ ਨੇ ਗੱਲ ਜੇ ਅਕਲ ਕੰਨਾਂ 'ਚ ਹਾਜ਼ਰੇ ਨਹੀਂ ਸੁੱਤਾ ਪਿਆ ਬੇਹੋਸ਼ ਆ ਧਿਆਨ ਕਿਤੇ ਬਾਹਰ ਹੈ ਫਿਰ ਕਿਹੜਾ ਸੁਣਦੀ ਹੈ ਡਾਇਰੈਕਟ ਧਿਆਨ ਨੂੰ ਗੱਲ ਸੁਣਦੀ ਹੋ ਤੁਨ ਮੈਂ ਧਿਆਨ ਤੋਨਾ ਨਾ ਜਿਹੜੀ ਤੁਨ ਕੋਈ ਪੁਰਸਲਾ ਤੁਨ ਮੈਂ ਧਿਆਨ ਜਾਂ ਧਿਆਨ ਉਧਰ ਤੁਰ ਲੱਗ ਜਾਂਦਾ ਕੰਨਾਂ ਨੂੰ ਛੱਡ ਜਾਂਦਾ ਅੱਖਾਂ ਨੂੰ ਛੱਡ ਜਾਂਦਾ ਤਿਰਕੁਟੀ ਨੂੰ ਛੱਡ ਜਾਂਦਾ ਉਹ ਤੁਨ ਵਿੱਚ ਧਿਆਨ ਚਲਾ ਜਾਂਦਾ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਧਿਆਨ ਜੋ ਪੁਰਸਲਾਤ ਵਾਲੀ ਗੱਲ ਹੁਕਮ ਬੁਝ ਹੁੰਦਾ ਧਿਆਨ ਦੇ ਵਿੱਚ ਫਿਰ ਉਹ ਆਉਂਦੀ ਹੈ ਗੱਲ ਧਿਆਨ ਗਿਆਨ ਧਿਆਨ ਮੈਂ ਆਈ ਗਿਆਨ ਉਹਦੀ ਬਾਣੀ ਆ ਨਾ ਕਦ ਆਉਂਦੀ ਆ ਗਿਆਨ ਧਿਆਨ ਮੈਂ ਆਈ ਉਹ ਬਾਣੀ ਗਿਆਨ ਧਿਆਨ ਜਦੋਂ ਰਹਿ ਜਾਂਦਾ ਸਰੀਰ ਤੋਂ ਉੱਤੇ ਉੱਠ ਕੇ ਗਿਆਨ ਧਿਆਨ ਰਹਿ ਜਾਂਦਾ ਫਿਰ ਆਉਂਦੀ ਹੈ ਬਾਣੀ ਕੇ ਇੱਥੇ ਤਾਂ ਸੁਣਦੀ ਨਹੀਂ ਜੋ ਵੀ ਇੱਥੇ ਬੈਠਾ ਸੁਣਦਾ ਬਾਲਾ ਵਾਲਾ ਇੱਥੇ ਬੈਠਾ ਸੁਣਦਾ ਦੁਨੀਆ ਇੱਥੇ ਬੈਠੀ ਸੁਣਦੀ ਹੈ ਬਿਲਕੁਲ ਨਹੀਂ ਆਉਂਦੀ ਸਰੀਰ ਇੱਥੇ ਬੈਠਾ ਰਹੇ ਆਪ ਇੱਥੇ ਨਾ ਰਹੇ ਸੁਣਨ ਵਾਲਾ ਇੱਥੇ ਨਾ ਰਹੇ ਸੰਸਾਰ 'ਚ ਸੁਣਨ ਵਾਲਾ ਸਰੀਰ 'ਚ ਨਾ ਰਹੇ ਤਿਰਕੁਟੀ 'ਚ ਨਾ ਰਹੇ ਫਿਰ ਸੁਣਦੀ ਹੈ ਪੁਰਸਲਾਤ ਦੇ ਵਿੱਚ ਚਲਾ ਜਾਵੇ ਉਸੇ ਪੂਰੀ ਚ ਚਲਿਆ ਜਾਵੇ ਜਿਹੜੇ ਪੂਰੀ ਦੀ ਬਾਣੀ ਹੈ ਉਹ ਪੂਰੀ ਕਿੱਥੇ ਆ ਫਿਰਦਾ ਉਹ ਪੂਰੀ ਉਸ ਪੂਰੀ ਦਾ ਨਾਮ ਹਿਰਦਾ ਨੇ ਅਧਿਕਾਰ ਹੈ ਉੱਥੇ ਸੁਣਦੀ ਹੈ ਜਿੱਥੋਂ ਰਾਮ ਦੀ ਆਵਾਜ਼ ਆਉਂਦੀ ਹੈ ਜਿੱਥੇ ਰਾਮ ਵਸਦਾ ਰਾਮ ਦੀ ਆਵਾਜ਼ ਆਉਂਦੀ ਹੈ ਨਾ ਉੱਥੇ ਸੁਣਦੀ ਹੈ ਸਭਾ ਘਟ ਰਾਮ ਬੋਲਦਾ ਉਹੜਾ ਰਾਮ ਬੋਲਦਾ ਉਹੀ ਤਾਂ ਉਸ ਪਰ ਸਲਾਹ ਦੀ ਗੱਲ ਕਰ ਰਿਹਾ ਰਾਮ ਹੋਰ ਕੀ ਕਰ ਰਿਹਾ ਉਹ ਆਪਣੀ ਸਲਾਹ ਦੇ ਰਿਹਾ ਉੱਥੇ ਉਹ ਹਰ ਉਹ ਹਰ ਦੀ ਬਾਣੀ ਹੈ ਹਰ ਕੀ ਬਾਣੀ ਹੈ ਹਰ ਕੀ ਕਥਾ ਹੈ ਉਹ ਉਹ ਸੁਣ ਕੇ ਹਰ ਕਾ ਕਥਨ ਹੁੰਦਾ ਸਭ ਤੋਂ ਉੱਤਮ ਹਰ ਕੀ ਕਥਾ ਉਹ ਸੁਣ ਕੇ ਰਾਮ ਕਥਾ ਉਚਾਰਨ ਹੁੰਦੀ ਹੈ ਰਾਮ ਕਥਾ ਜੁਗ ਜੁਗ ਟਲ ਚਾਹੇ ਨੂੰ ਹਰ ਕੀ ਕਥਾ ਕਹ ਲੋ ਗੁਰਬਾਣੀ ਚਾਹੇ ਰਾਮ ਕਥਾ ਕਹ ਲੋ ਗੱਲ ਕੋਈ ਹੈ ਇਹ ਗੱਲ ਕਹਿ ਰਿਹਾ ਫਰੀਦ ਤਾਂ ਖੜਾ ਨਾ ਆਪ ਮੁਹਾਏ ਆਪਣੇ ਆਪ ਕੋਈ ਉਸ ਗੱਲ ਨੂੰ ਪਕੜ ਚ ਆ ਜਵੇ ਆਪਣੇ ਆਪ ਕਿਸੇ ਦੇ ਪਕੜ ਚ ਆ ਜਵੇ ਇਹ ਗੱਲ ਪੋਸੀਬਲ ਨਹੀਂ ਗਿਆਨ ਧਿਆਨ ਦੀ ਗੱਲ ਹੈ ਇੱਥੇ ਹੀ ਸੰਸਾਰ ਚ ਇਹ ਸੰਸਾਰ ਚ ਆ ਹੋਏ ਗੱਲ ਕਿਸੇ ਨੂੰ ਸੁਣ ਜਵੇ ਇਹ ਨਹੀਂ ਹੈ ਖੜਾ ਨਾ ਆਪ ਮੋਹੇ ਹਾਂ ਆਪ ਆਪਣੇ ਐਫਰਟ ਨਾਲ ਆਪਣੀ ਬੁੱਧੀ ਨਾਲ ਨਹੀਂ ਉਹ ਸੁਣਿਆ ਜਾ ਸਕਦਾ ਆਪਣੇ ਕੰਨਾਂ ਨਾਲ ਆਪਣੇ ਸਰੀਰ ਦੀ ਸ਼ਕਤੀ ਨਾਲ ਬੁੱਧ ਖੜਾ ਨਾ ਆਪ ਮੋਹੇ ਕਿਹੜੀ ਪਵੰਦੇ ਜਿੰਨਾ ਚਿਰ ਮੈਂ ਆਪ ਮੋਹਰਾ ਚੱਲਦਾ ਮੇਰੇ ਮਨ ਦੀ ਮਰਜ਼ੀ ਜਿੰਨਾ ਚਿਰ ਹੈ ਉਹਨਾਂ ਚਿਰ ਨਹੀਂ ਸੁਣਦੀ ਮੈਂ ਆਪਣੇ ਮਨ ਦੀ ਇੱਛਾ ਮੁਤਾਬਕ ਨਹੀਂ ਸੁਣ ਸਕਦਾ ਮੈਂ ਜੇ ਇੱਛਾ ਰੱਖਦਾ ਹਾਂ ਮੈਂ ਸੁਣਦੀ ਤਾਂ ਨਹੀਂ ਸੁਣ ਸਕਦਾ ਮੇਰੀ ਕੋਈ ਇੱਛਾ ਹੀ ਨਾ ਰਹੇ ਜਦੋਂ ਸੰਸਾਰ ਦੇ ਵਿੱਚ ਕੋਈ ਇੱਛਾ ਹੀ ਨਾ ਰਹੇ ਤਾਂ ਦਾ ਆਰਾਮ ਕਾਰਜ ਜਾਣਾ ਮੈਂ ਜਦ ਇੱਛਾ ਨਹੀਂ ਰਹਿੰਦੀ ਆਰਾਮ ਕਰ ਦੇ ਵਿੱਚ ਇੱਕਾ ਇੱਕ ਇੱਕਾਸ ਰਹਿ ਜਾਂਦੀ ਹੈ ਫਿਰ ਇੱਕ ਆਸ ਰੱਖੋ ਉਹੀ ਆਸ ਤਾਂ ਹੈ ਫਿਰ ਅਬਰੇ ਆਸ ਨਿਰਾਸ ਜਿੱਥੇ ਅਬਰੇ ਆਸ ਨਿਰਾਸ ਗੁਣਾ ਇੱਕ ਆਸ ਰੱਖਣੀ ਹੈ ਉਹ ਸੰਤੋਖ ਦਾ ਦਰ ਹੈ ਉਹੀ ਤਾਂ ਸੰਤੋਖ ਦਾ ਦਰ ਹੈ ਫਿਰ ਜਦੋਂ ਆਸ ਇੱਕ ਆਸ ਇੱਕ ਜਦ ਆਸ ਇੱਕ ਹੈ ਤਾਂ ਤਿਆਗੋ ਤਰੰਗ ਨਾਲ ਆਸ ਇੱਕ ਤਿਆਗੋ ਤਰੰਗ ਸੰਤ ਜਨਾ ਕੀ ਤੋੜ ਮਨ ਮੰਗ ਉਤੇ ਸੰਤ ਜਨਾ ਤੋੜ ਦੇ ਬਿਨਾ ਮੰਦੀ ਦੀ ਇੱਛਾ ਹੀ ਕੋਈ ਨਹੀਂ ਉਹ ਧੂੜੇ ਇਹ ਹੋਰ ਕੀ ਆ ਸੰਤ ਜਨਾ ਕੀ ਤੋੜ ਮਨ ਦੀ ਮੰਗ ਕੀ ਹੈ ਸੰਤ ਜਨਾ ਦੀ ਤੋੜ ਉਹ ਤੂੰ ਹੈ ਹੀ ਨਹੀਂ ਮੰਗ ਮਾਇਆ ਦੀ ਮੰਗੇ ਨਹੀਂ ਹੈ ਉਦੋਂ ਗੱਲ ਪੱਲੇ ਪੈਂਦੀ ਹੈ ਪਹਿਲਾਂ ਨਹੀਂ ਪੈਂਦੀ ਇਹ ਗੱਲ ਪੱਲੇ ਕਿੜੀ ਪਵੰਦੀ ਕਿੜੀ ਕਹਿੰਦੇ ਨੇ ਬਹੁਤ ਸ਼ੋਰ ਨੂੰ ਇਧਰ ਕਿੜੀ ਨੂੰ ਕਿੱਲੀ ਕਹਿੰਦੇ ਨੇ ਯੂਪੀ ਚ ਉੱਚੀ ਆਵਾਜ਼ ਨਾਲ ਕਿਸ ਨੂੰ ਮਾਰਨੀ ਇਹ ਕਿੜੀ ਕਹਿੰਦੇ ਨੇ ਉੱਥੇ ਕਿਲਕਾਰੀ ਬਣੇ ਲੱਗ ਹਾਂ ਉਹ ਤੋਂ ਕਿਲਕਾਰੀ ਬਣੇ ਲੱਗ ਕਿੜੀ ਕਿੱਲੀ ਕਿਲਕਾਰੀ ਇਹ ਉੱਥੋਂ ਬਣੇ ਹੋਏ ਲਫ਼ਜ਼ ਭਾਸ਼ਾ ਦਾ ਇਹ ਇਧਰ ਭਾਸ਼ਾ ਜਿਹੜੀ ਲੈਂਦੇ ਦੀ ਭਾਸ਼ਾ ਵਿੱਚ ਕਿੜੀ ਕਹਿੰਦੇ ਨੇ ਇਧਰ ਵਿਚਾਲੇ ਕਿੱਲੀ ਕਹਿੰਦੇ ਨੇ ਆਪਣੇ ਕਿਲਗਾਰੀ ਕਹਿੰਦੇ ਨੇ ਹਾਂ